ਇਕ ਓੰਕਾਰ ਅਥ ਬੀ ਸਮਾ ਰਾਮ ਅਵਤਾਰ ਕਥਨੰ ਚਉਪਈ ਅਬ ਮੈਂ ਕਹੋ ਰਾਮ ਅਵਤਾਰਾ ਜੈ ਜਗਤ ਮੋਹ ਕਰਾ ਪਸਾਰਾ ਬਹੁਤ ਕਾਲ ਬੀਤਤ ਭਇਓ ਜਬੈ ਅਸੁਰਨ ਬੰਸ ਪ੍ਰਗਟ ਭਇਓ ਤਬੈ ਅਸੁਰ ਲਗੇ ਬਹੁ ਕਰੈ ਵਿਖਾਧਾ ਕਿਨੂ ਨਾ ਤਿਨੈ ਤਨਕ ਮੈ ਸਾਧਾ ਸਗਲ ਦੇਵ ਇਕਠੇ ਤਬ ਭਏ ਸ਼ੀਰ ਸਮੁੰਦਰ ਜਾਥੋ ਤਿਹ ਗਏ ਬਹੁ ਚਿਰ ਬਸਤ ਭੈ ਤੇ ਠਾਮਾ ਵਿਸ਼ਨ ਸਹਿਤ ਬ੍ਰਹਮਾ ਜੇ ਨਾਮਾ ਬਾਰ ਬਾਰ ਹੀ ਤੁਖਤ ਪੁਕਾਰਤ ਕਾਨ ਪਰੀ ਕਲ ਕੇ ਧੁਨੀ ਆਰਤ ਟੋਟਕ ਛੰਦ ਬਿਸਨਾਤਕ ਦੇਵ ਲਖੇ ਬਿਮਨੰ ਮ੍ਰਿਦਹਾਸ ਕਰੀ ਕਰ ਕਾਲ ਧੁਨੰ ਅਵਤਾਰ ਤਰੋ ਰਗਨਾਥ ਹਰੰ ਚਿਰ ਰਾਜ ਕਰੋ ਸੁਖ ਸੋ ਅਵਧੰ ਬਿਸਨੇਸ ਧੁਨੰ ਸੁਣ ਬ੍ਰਹਮ ਮੁਖੰ ਅਵਸੁਧ ਚਲੀ ਬੰਸ ਕਥੰ ਜੋ ਪੈ ਛੋਰ ਕਥਾ ਕਵੀ ਆਏ ਰੜਾਇ ਇਨ ਬਾਤਨ ਕੋ ਇਕ ਗ੍ਰੰਥ ਬਡਾਇ ਤਿਹ ਤੇ ਕਹੀ ਥੋਰੀਐ ਬੀਨ ਕਥਾ ਬਲ ਤਵੈ ਉਪਜੀ ਬੁੱਧ ਮਧ ਜਥਾ ਜਹ ਭੂਲ ਭਈ ਖਮ ਤੇ ਲਹੀਓ ਸੋ ਕਵੋ ਤਾ ਅਛਰ ਬਨਾ ਕਹੀਓ ਰਗਰਾਜ ਭਇਓ ਰਗ ਵੰਸ ਮਨੰ ਜੇ ਰਾਜ ਕਰਿਓ ਪੁਰਿਓ ਕਣੰ ਸੋ ਕਾਲ ਜਿਨਿਓ ਨਿਪਰਾਜ ਜਵੰ ਭੂ ਰਾਜ ਕਰਿਓ ਅਜ ਰਾਜ ਤਵੰ आदराधण्यो जब काल बलि सो नृपत कथा दशरथ चली तिर राज करो सुख सो अब दंग मृग मार बिहार बनंग सो प्रभंग जग धर्म कथा प्रचरी तब ते सो मित्रेश मिही पयो जब ते दिन रैण बने सन बीज फिराय मृग राज करी मृग नेत हराय ए पांत कथा ओ ठोर पई अब राम जया पर बात गई कोहड़ाम जहाँ सुनिय सहरंग तह कौशल राज निरपेश बरंग ਉਪਜੀਤਾ ਤਾਂ ਸੁਤਾ ਕੁਸਲੰ ਜੇ ਜੀਤ ਲਈ ਸਸ ਅੰਗ ਕਲੰ ਜਬ ਹੀ ਸੁਧ ਪਾਏ ਸਵੰਬਰ ਕਰਿਓ ਅਵਧੇਸ ਨਰੇਸਾ ਚੀਨ ਬਰਿਓ ਪੁਨ ਸੈਣ ਸਮਿੱਤਰ ਨਰੇਸ ਬਰੰ ਜੇ ਜੁਧ ਲਇਓ ਮਦਰ ਦੇ ਸਰੰ ਸੁਮਿਤਰਾ ਤੇ ਧਾਮ ਪਈ ਦੁਹਿਤਾ ਜੇ ਜੀਤ ਲਈ ਸਸ ਸੂਰ ਪ੍ਰਭਾ ਸੋ ਬਾਰ ਸਬੁੱਧ ਪਈ ਜਬ ਹੀ ਅਵਧੇਸਾ ਚੀਨ ਬਰਿਓ ਤਬ ਹੀ ਗੁਨ ਯਾਹ ਪਇਓ ਕਸ਼ਟਵਾਰ ਨਿਰਪੰਗ ਜਿਹ ਕੇ ਕਈ ਧਾਮ ਸੋ ਤਾਸ ਪ੍ਰਵੰ ਇਨ ਤੇ ਗ੍ਰਹਿ ਮੋਹ ਸੁਤ ਜਉਣ ਥਿਓ ਤਬ ਬੈਠ ਇਸ ਵਿਚਾਰ ਕੀਓ ਤਬ ਕੇ ਕਈ ਨਾਰ ਵਿਚਾਰ ਕਰੀ ਜੇ ਤੇ ਸਸ ਸੂਰਜ ਸੋਭ ਧਰੀ ਤੇ ਵਿਆਹਤ ਮੰਗ ਲੈ ਦੋ ਬਰੰਗ ਜੇ ਤੇ ਅਵਧੇਸ ਕੇ ਪ੍ਰਾਣ ਹਰੰ ਸਮਝੀ ਨਾ ਸਰ ਬਾਤ ਹੀਏ ਤਬ ਹੀ ਤਾਹ ਕੋ ਵਰ ਦੋਏ ਦੀਏ ਹੁਣ ਦੇਵ ਅਧੇਵਨ ਜੁਧ ਪਰੋ ਜਹਾ ਜੁਧ ਕਣੋ ਨਿਰਭਿਆਪ ਕਰੋ ਹਤ ਸਾਰਥੀ ਸਿੰਦਨ ਨਾਰ ਹਕਿਓ ਯਾ ਕੌਤਕ ਦੇਸ ਨਰੇਸ ਚੱਕਿਓ ਪੁਨ ਰੀਜ ਦਏ ਦੂਤੀ ਬਰੰ ਚਿਤ ਮੋਸੋ ਵਿਚਾਰ ਕਛੂ ਨਾ ਕਰੰ ਕਹੀ ਨਾਟਕ ਮਦ ਚਰਿਤ੍ਰ ਕਥਾ ਜੈ ਦੀਨ ਸੁਰੇਸ਼ ਨਰੇਸ਼ ਜਥਾ ਅਰਜੀਤ ਅਨੇਕ ਅਨੇਕ ਵਿਧੰ ਸਭ ਕਾਜ ਨਰੇਸ਼ਵਰ ਕੀਨ ਸਿਧੰ ਦਿਨ ਰਹਿਣ ਬਿਹਾਰਤ ਮਧਮਣੰ ਜਲ ਨੈਣ ਦਿਜਾਏ ਤਹਾਂ ਸ਼ਰਵਣੰ ਪਿਤਮਾ ਤਜੇ ਦੋ ਅੰਧ ਭੁਯੰ ਘੈ ਪਾਤਰ ਚਲਿਓ ਜਲ ਲੈਣ ਸੁਯੰ ਮੁਨ ਨੋਦਿਤ ਕਾਲ ਸਿਧਾਰਤਹਾਂ ਨਿਰਭੈ ਪਤਉਵਨ ਬਾਂ ਜਹਾਂ ਪਵਕੰਤ ਘਟੰ ਅਤਨਾਦ ਹੂੰ ਤੁਨ ਕਾਨ ਪਰੀ ਅਜ ਰਾਜ ਸੁੰ ਗਏ ਪਾਣ ਸੋ ਬਾਣ ਹੈ ਤਾਨ ਤਨੰ ਮ੍ਰਿਗ ਜਾਣ ਦਿਜੰਗ ਸਰ ਸੁਧ ਹਨੰ ਗਿਰ ਗਇਓ ਸੋ ਲਗੇ ਸਰ ਸੁਧ ਮੁਨੰ ਨਿਸਰੀ ਮੁਖਤੇ ਹਾਹਕਾਰ ਤੁਨੰ ਮ੍ਰਿਗਨਾਥ ਕਹਾ ਨਿਰਭਜੈ ਲਹਿ ਦੇ ਦੇਖ ਦੋ ਕਰਦਾਂਤ ਗਹਿ ਸਰਵਣ ਬਾਜ ਕਛ ਪ੍ਰਾਨ ਰਹੇ ਤੇ ਮਦ ਤਨੰ ਨਿਕਰੰਤ ਕਹਾ ਜੀਵ ਵਿਪ ਨਿਰਪੰ ਮੁਰਤਾ ਧਰਮਾਤ ਨਿਰਚਛ ਭਰੇ ਤੇ ਪਾਨ ਪਿਆਏ ਨਿਰਪਾਦ ਮਰੇ ਪਾਦਰੀ ਛੰਦ ਬਿਨ ਚਛ ਭੂਪ ਦੋ ਤਾਤ ਮਾਤ ਤਿਨ ਦੇਹ ਪਾਨ ਤੋ ਕਹੋ ਬਾਤ ਮਮ ਕਥਾ ਨਾ ਤਿਨ ਕਹੀਓ ਪ੍ਰਵੀਨ ਸੁਨ ਮਰਿਓ ਪੁੱਤਰ ਤਿਉ ਹੋਏ ਛੀਨ ਏ ਭਾਂ ਜਬੈ ਦਿ ਕਹਿ ਬੈਣ ਜਲ ਸੁਨਤ ਪੂਪ ਚੁਆ ਚਲੇ ਨੈਣ ਤ੍ਰਿਗ ਮੋਹ ਜਿਨ ਸੋ ਕੀਨੋ ਕੁਕਰਮ ਕਰਮ ਹਤ ਭਇਓ ਰਾਜ ਅਰ ਗਇਓ ਧਰਮ ਜਬ ਲਇਓ ਪੂਪ ਤੇ ਸਰ ਨਿਕਾਰ ਤਬ ਤਜੇ ਪ੍ਰਾਨ ਮਨ ਪਰ ਉਦਾਰ ਪੁਨ ਭਇਓ ਰਾਵ ਮਨ ਮੈਂ ਉਦਾਸ ਗ੍ਰਹਿ ਪਲਟ ਜਾਨ ਕੀ ਤਜੀ ਆਸ ਜੀ ਠਟੀ ਕੇ ਧਾਰੋ ਜੋਗ ਪੇਸ ਕਹੂੰ ਬਸੋ ਜਾਏ ਬਨ ਤਿਆਗ ਦੇਸ ਕਿਹ ਕਾਜ ਮੋਰ ਯਹ ਰਾਜ ਸਾਜ ਦਿਜ ਮਾਰ ਕੀਓ ਜਿਨ ਅਸ ਕੋ ਕਾਜ ਏ ਭਾਂਤ ਕਹੀ ਪੁਨ ਪ੍ਰਵੀਨ ਸਭ ਜਗਤ ਕਾਲ ਕਰ ਮੈਂ ਅਧੀਨ ਅਬ ਕਰੋ ਕਛੂ ਐਸੋ ਉਪਾਏ ਜਾਤੇ ਸੋ ਬਚੈ ਤੇ ਤਾਤਮਾਏ ਮਾਏ ਭਰ ਲਿਓ ਕੁੰਭ ਸਿਰ ਪੈ ਉਠਾਏ ਤਹ ਗਇਓ ਜਹਾਂ ਦੇ ਤਾਤਮਾਏ ਜਬ ਗਇਓ ਨਿਕਟ ਤਿਨ ਕੇ ਸੋਤਾਰ ਤਬ ਲਖੀ ਦੂੰ ਤੇ ਪਾਵਚਾਰ ਜਿਜ ਬਾਤ ਰਾਜਾ ਸੋ ਕਾ ਕਹੋ ਪੁੱਤਰ ਲਾਗੀ ਆਵਾਰ ਸੁਨ ਰਹਿਓ ਮੋਨ ਪੂਪ ਉਦਾਰ ਫਿਰ ਕਹਿਓ ਕਾਇ ਬੋਲਤ ਨਾ ਪੂਤ ਚੁਪ ਰਹਿ ਰਾਜ ਲਹਿ ਕਹਿ ਕਸੂਤ ਨਿਰਭਿਉ ਪਾਣ ਤੇ ਪਾਣ ਜਾਏ ਚੱਕ ਰਹਿ ਅੰਧ ਤੇ ਕਰ ਛੁਆਏ ਕਰ ਕੋ ਕਹਿਓ ਤੂੰ ਆਹੇ ਕੋਏ ਸੁਨਤ ਸ਼ਬਦ ਨਿਰਭਿਉ ਰੋਏ ਰਾਜਾ ਬਾਜ ਦੇਸੋਂ ਹਉ ਪੁੱਤਰ ਘਾਤ ਤਬ ਬ੍ਰਹਮਣੇਸ ਜੇ ਹਨਿਓ ਸ਼ਰਵਣ ਤਬ ਸੁਤ ਸੁਦੇਸ ਮੈਂ ਪਰਿਓ ਸਰਨ ਦਸਰਤ ਰਾਏ ਚਾਹੋ ਸੋ ਕਰੋ ਮੋਹਿ ਬਿਪਿਆਏ ਰਾਖੈ ਤੋ ਰਾਖ ਮਾਰੈ ਤੋ ਮਾਰ ਮੈਂ ਪਰੋ ਸਰਨ ਤੁਮ ਰਹਿ ਦਵਾਰ ਤਬ ਕਹੀ ਤਿਨੋ ਦਸਰਥ ਰਾਏ ਬਹੁ ਕਾਸ਼ਟ ਅਗਨ ਦਵੈ ਦੇ ਮੰਗਾਏ ਤਬ ਲਿਓ ਅਧਿਕ ਕਾਸ ਮੰਗਾਏ ਚੜ ਬੈਠੇ ਤਾਂ ਸਲ ਕੋ ਬਨਾਏ ਚਹੂ ਔਰ ਦਈ ਲਾਜ ਗਾਏ ਦਿਜ ਜਾਨ ਗਈ ਪਾਵਕ ਸਿਰਾਏ ਤਬ ਜੋਗਨ ਤਨ ਤੇ ਉਪਰਾਜ ਦੂਹ ਮਰਨ ਜਰਨ ਕੋ ਸਜਿਓ ਸਾਜ ਤੇ ਪਸਮ ਪੈ ਤੇ ਬੀਚ ਆਪ ਤੇ ਕੋਪ ਦੂਹ ਨਿਰਪ ਦਿਓ ਸਰਾਪ ਦੇਜ ਬਾਜ ਰਾਜਾ ਸੋ ਜਿਮ ਤਜੇ ਪ੍ਰਾਨ ਹਮ ਸੁਤ ਬਿਛੋ ਤਿਮ ਲਗੋ ਸਰਾਪ ਸੁਣ ਭੂਤੋ ਇਮ ਭਾਖ ਜਰਿਓ ਦੇ ਸਹਿਤ ਨਾਰੇ ਤਜ ਦੇ ਕੀਓ ਸੁਰਪੁਰ ਬਿਹਾਰ ਰਾਜਾ ਬਾਜ ਤਬ ਚਹੀ ਭੂਪ ਹੋ ਜਰੋਂ ਆਜ ਕੈ ਅਤਿਥ ਹੋ ਤਜ ਰਾਜ ਸਾਜ ਕੈ ਗ੍ਰਹਿ ਜੈ ਕੈ ਕਰਹੁ ਉਚਾਰ ਮੈਂ ਤਿਜ ਆਇਓ ਨਿਜ ਕਰ ਸੰਗਾਰ ਦੇ ਬਾਣੀ ਬਾਜ ਤਬ ਭਈ ਦੇਵ ਬਾਣੀ ਬਨਾਏ ਜਿਨ ਕਰੋ ਦੁਖ ਦਸ਼ਰਥ ਰਾਏ ਤਬ ਧਾਮ ਹੋਏਗੇ ਪੁੱਤਰ ਬਿਸ਼ਨ ਸਭ ਕਾਜ ਆਇ ਸਿਧ ਪੈ ਜਿਸਨ ਹਵੈ ਹੈ ਸੋ ਨਾਮ ਰਾਮਾ ਅਵਤਾਰ ਕਰ ਹੈ ਸੋ ਸਕਲ ਜਗ ਕੋ ਉਧਾਰ ਕਰ ਹੈ ਸੋ ਤਨਕ ਮੈ ਦੁਸ਼ਨਾਸ ਏ ਭਾਂਤ ਕੀਰਤ ਕਰ ਹੈ ਪ੍ਰਕਾਸ਼ ਨਰਾ ਚੰਦ ਨਾ ਚਿੰਤ ਭੂਪ ਚਿੰਤ ਧਾਮ ਰਾਮ ਰਾਏ ਆਏ ਹੈ ਦੁਰੰਤ ਦੁਸ਼ਟ ਜੀਤ ਕੈ ਸੁਜੈਤ ਪੱਤਰ ਪਾਏ ਹੈ ਅਖਰਬ ਗਰਭ ਦੇ ਪਰੇ ਸੋ ਸਰਬ ਗਰਭ ਘਾਲ ਹੈ ਫਿਰਾਏ ਛਤਰ ਸੀਸ ਪੈ ਛਤੀਸ ਛੂਣ ਪਾਲ ਮੈਂ ਅਖੰਡ ਖੰਡ ਖੰਡ ਕੈ ਅਡੰਡ ਡੰਡ ਦੰਡ ਹੈ ਅਜੀਤ ਜੀਤ ਜੀਤ ਕੈ ਬਸੇਖ ਰਾਜ ਮੰਡ ਹੈ ਕਲੰਕ ਦੂਰ ਕੈ ਸਵੈ ਨਿਸੰਕ ਲੰਕ ਘਾਏ ਹੈ ਸੋ ਜੀਤ ਬਾਹਾ ਬੀਜ ਗਰਭ ਈਸ ਕੋ ਮਿਟਾਏ ਹੈ ਸਿਦਾਰ ਪੂਰ ਤਾਮ ਕੋ ਇਤੋ ਨਾ ਸੋਕ ਕੋ ਤਰੋ ਬੁਲਾਏ ਬਿਪ ਛੋਣ ਕੇ ਆਰੰਭ ਜਗ ਕੋ ਕਰੋ ਸੁਨੰਤ ਬੈਣ ਰਾਵ ਰਾਜ ਧਾਨੀਆਂ ਸਿਧਾਰੀਆਂ ਬੁਲਾਏ ਕਹਿ ਬਸਿਸ ਰਾਜ ਸੁਏ ਕੋ ਸੁਧਾਰੀਆਂ ਅਨੇਕ ਦੇਸ ਦੇਸ ਕਹਿ ਨਰੇਸ ਬੋਲ ਕਹਿ ਲਏ ਦਜੇਸ ਬੇਸ ਬੇਸ ਕੇ ਛਤੀਸ ਧਾਮ ਆ ਗਏ ਅਨੇਕ ਭਾਂਤ ਮਾਨ ਕਹਿ ਦੀਵਾਨ ਬੋਲ ਕਹਿ ਲਏ ਸੋ ਜਗ ਰਾਜ ਸੁਏ ਕੋ ਆਰੰਭ ਤਾ ਦਿਨਾ ਭਏ ਸੋ ਪਾਦ ਅਰਗ ਆਸਨੰ ਅਨੇਕ ਧੂਪ ਦੀਪ ਕੈ ਪਖਾਰ ਪਾਏ ਬ੍ਰਹਮਣ ਪ੍ਰਦਖਣਾ ਬਸੇਖਦਾ ਕਰੋਰ ਕੋਰ ਦਛਨਾ ਦੇ ਦੇਖ ਏਕ ਕਉ ਦਈ ਸੋ ਜਾਗ ਰਾਜ ਸੂਏ ਕੀ ਆਰੰਭ ਤਾ ਦਿਨਾ ਭਈ ਨਟੇਸ ਦੇਸ ਦੇਸ ਕੇ ਅਨੇਕ ਗੀਤ ਗਾਵਹੀ ਅਨੰਤ ਦਾਨ ਮਾਨ ਲੈ ਵਸੇਕ ਸੋਭ ਪਾਵਹੀ ਪ੍ਰਸੰਨ ਲੋਗ ਜੇ ਪਏ ਸੁਜਾਤ ਕੌਣ ਤੇ ਕਹੇ ਬਿਮਾਨ ਆਸਮਾਨ ਕੇ ਪਛਾਨ ਮੂਨ ਹੋਇ ਰਹੇ ਹੁ ਤੀਜਤੀ ਅਪਛਰਾ ਚਲੀ ਸਵਰਗ ਛੋਰ ਕਹਿ ਵਸੇਖ ਹਾਏ ਭਾਏ ਕਹਿ ਨਚੰਤ ਅੰਗ ਮੋਰ ਕਹਿ ਬੇਅੰਤ ਭੂਬਰੀ ਦੀ ਅਨੰਤ ਦਾਨ ਪਾਵਹੀ ਬਿਲੋਕ ਅਛਰਾਨ ਕੋ ਅਪਛਰਾ ਲਜਾਵਹੀ ਅਨੰਤ ਦਾਨ ਮਾਨ ਦਇ ਬੁਲਾਏ ਸੂਰਮਾ ਲਏ ਦੁਰੰਤ ਸੈਨ ਸੰਗ ਦਇ ਦਸੋ ਦਿਸਾ ਪਠੈ ਦਏ ਨਰੇਸ਼ ਦੇਸ ਦੇਸ ਕੇ ਨਿਰਪੇਸ ਪਾਏ ਭਾਰੀਆਂ ਮਹੇਸ਼ ਜੀਤ ਕੈ ਸਵੈ ਸੁ ਛਤਰ ਪੱਤਰ ਢਾਰੀਆਂ ਰੂਆਵਲ ਛੰਦ ਜੀਤ ਜੀਤ ਨਿਰਪੰਗ ਨਰੇਸ਼ਰ ਸੱਤਰ ਮਿੱਤਰ ਬੁਲਾਏ ਵਿਪਰ ਆਦ ਬਸਿਸ਼ਟ ਦੀ ਲੈ ਕੈ ਸਵੈ ਰਿਖਰਾਏ ਕ੍ਰੋਧ ਜੋਧ ਕਰੇ ਕਨੇ ਅਵਗਾਹੇ ਗਾਏ ਸੁਦੇਸ ਆਨ ਆਨ ਅਵਦੇਸ ਕੇ ਭਗ ਲਾਗੀਆਂ ਅਵਨੇਸ ਭਾਂਤ ਭਾਂਤ ਦੈ ਲੈ ਸਨਮਾਨ ਆਨ ਨਿਰਪਾਲ ਅਰਬ ਖਰਬਨ ਦਰਬ ਦੈ ਗਜਰਾਜ ਵਾਜ ਵਿਸਾਲ ਹੀਰ ਚੀਰ ਨਾ ਕੋ ਸਕੈ ਗਨ ਝਟਤ ਦੀਨ ਜਰਾਏ ਭਾਉ ਭੂਖਣ ਕੋ ਕਹੈ ਬਿਦ ਤੇ ਨਾ ਜਾਤ ਬਤਾਏ ਪਸ਼ਮ ਵਸਤਰ ਪਟੰਬਰ ਆਦਿਕ ਦੀਏ ਭੂਖਣ ਭੂਪ ਰੂਪ ਅਰੂਪ ਸਰੂਪ ਸੋਵਿਤ ਕੌਣ ਇੰਦਰ ਕਰੂਪ ਦੁਸ਼ਟ ਪੁਸ਼ਟ ਤਰਸੈ ਸਵੈ ਥਰ ਹਰਿਓ ਸੁਣ ਗਿਰ ਰਾਏ ਕਾਟ ਕਾਟ ਨਾ ਦੈ ਮੁਝੈ ਨਿਰਪ ਮਾਂਡ ਬਾਂਟ ਲੁਟਾਏ ਬੇਦ ਧੁਨ ਕਰ ਕਹਿ ਸਵੈ ਦਿਜ ਕੀਐਸ ਜਾਗੈ ਰੰਭ ਭਾਂਤ ਭਾਂਤ ਬੁਲਾਏ ਹੋਮਤ ਰਿਤ ਜਾਨ ਅਸੰਭ ਅਧਿਕ ਮਨ ਬਰ ਜਾਉ ਕਿਓ ਬਿਦ ਪੂਰਬ ਹੋਮ ਬਨਾਏ ਜਗ ਕੁੰਡਹੁ ਤੇ ਉਠੇ ਤਬ ਜਗ ਪੁਰਖ ਅਕੁਲਾਏ ਖੀਰ ਪਾਤਰ ਕਢਾਏ ਲੈ ਕਰ ਦੀਨ ਨਿਪਕੇ ਆਨ ਪੂਪ ਪਾਏ ਪ੍ਰਸੰਨ ਪਇਓ ਜਿਮਦਾਰ ਦੀ ਲੈ ਦਾਨ ਛਤਰਪਾ ਕਰਿਓ ਤਿਸੈ ਨਿਜ ਪਾਣ ਲੈ ਨਿਬਰਾਏ ਏਕ ਏਕ ਦਇਓ ਦੂ ਤ੍ਰਿਯ ਏਕ ਕੋ ਦੋਇ ਭਾਏ ਗਰਭਵੰਤੀ ਭਈ ਤ੍ਰਿਯੋ ਤ੍ਰਿਯ ਛੀਰ ਕੋ ਕਰ ਪਾਨ ਕਾਹੇ ਰਾਖਤ ਪੀ ਪਲੋ ਦਸ ਦੋਏ ਮਾਸ ਪ੍ਰਮਾਨ ਮਾਸ ਤ੍ਰਿਯ ਦਸਮੋ ਚੜਿਓ ਤਬ ਸੰਤਨ ਹੇਤ ਉਧਾਰ ਰਾਮ ਨਾਰ ਪ੍ਰਗਟ ਪਏ ਜਗ ਆਨ ਰਾਮ ਅਵਤਾਰ ਭਰਤ ਸਤਰੂ ਸ਼ਤਰੂਗਨ ਪੁਨ ਭੈ ਤੀਨ ਕੁਮਾਰ ਭਾਂਤ ਭਾਂਤਨ ਬਾਜੀਅੰ ਨਿਰਭਰਾਜ ਬਾਜਨ ਦਵਾਰ ਪਾਏ ਲਾਗ ਬੁਲਾਏ ਵਿਪਨ ਦੀਨ ਦਾਨ ਤੁਰੰਤ ਸਤਰਨਾਸਤ ਹੋਏਗੇ ਸੁ ਪਾਏ ਹੈ ਸਭ ਸੰਤ ਲਾਲ ਜਾਲ ਪ੍ਰਵੇਸ਼ ਲਿਖ ਪਰ ਬਾਜ ਰਾਜ ਸਮਾਜ ਭਾਂਤ ਭਾਂਤਨ ਦੇਤ ਪਇਓ ਦਿਜ ਪਤਨ ਕੋ ਨਿਰਪਰਾਜ ਦੇਸ ਔਰ ਵਿਦੇਸ ਪੀਤਰ ਠੌਰ ਠੌਰ ਮਹੰਤ ਨਾਚ ਨਾਚ ਉਠੇ ਸਵੈ ਜਨ ਆਜ ਲਾਗ ਸੰਤ ਕਿੰਕਣੀਨ ਕੇ ਜਾਰ ਭੂਗਤ ਬਾਜਿਓ ਗਜਰਾਜ ਸਾਜ ਸਾਧ ਦੈਤ ਜੇਸਨ ਆਜ ਕੌਸਲ ਰਾਜ ਰੰਗ ਰਾਜ ਪਏ ਕਨੇ ਤਹ ਰੰਗ ਰਾਜਨ ਜੈਸੇ RAM ਜਨਮਤ ਭਇਓ ਉਤਸਵ ਔਦਪੁਰ ਮੈਂ ਐਸ ਦੁੰਦਬ ਔਰ ਮਿਰਦੰਗ ਤੂਰ ਤੁਰੰਗ ਤਾਨ ਅਨੇਕ ਬੀਨ ਬੀਨ ਬਜੰਤ ਛੀਨ ਪ੍ਰਬੀਨ ਬੀਨ ਵਿਥੇਖ ਝਾਂਜ ਬਾਰ ਤਰੰਗ ਤੁਰਹੀ ਭੇਰ ਨਾਦ ਨਿਆਨ ਮੋਹੇ ਮੋਹੇ ਗਰੇ ਤਰਾ ਪਰ ਸਰਬ ਵਿਓਮ ਜਤਰ ਤਤਰ ਦੇਸ ਦੇਸਨ ਹੋਤ ਮੰਗਲ ਚਾਰ ਬੈਠ ਬੈਠ ਕਰੈ ਲਗੇ ਸਭ ਪ੍ਰਭੇਦ ਵਿਚਾਰ ਧੂਪ ਦੀਪ ਮਹੀਬ ਗ੍ਰੇ ਸਨੇਹ ਦੇਤ ਬਨਾਏ ਫੂਲ ਫੂਲ ਫਿਰੈ ਸਵੈ ਗਣ ਦੇਵ ਦੇਵਨ ਰਾਏ ਆਜ ਕਾਜ ਭੈ ਸਵੈ ਇਹ ਭਾਂਤ ਬੋਲਤ ਬੈਨ ਭੂਮ ਪੂਰ ਉਠੀ ਜਯਤ ਤੁਨ ਬਾਜ ਬਾਜਤ ਗੈਨ ਐਨ ਐਨ ਤੁਜਾ ਬਦੀ ਸਭ ਬਾਟ ਬੰਦਨ ਵਾਰ ਲੀਪ ਲੀਪ ਧਰੇ ਮਲਿਆ ਗਰਹਾਟ ਪਾਟ ਬਜਾਰ ਸਾਜ ਸਾਜ ਤੁਰੰਗ ਕੰਚਨ ਤੇਤ ਦੀਨਨ ਦਾਨ ਮਸਤ ਹਸਤ ਦਏ ਅਨੇਕਨ ਇੰਦਰ ਦੁਰਦ ਸਮਾਨ ਕਿੰਕਣੀ ਕੇ ਜਾਲ ਪੂਖ ਦਇ ਸਿੰਦਨ ਸੁਧ ਗਾਇ ਨਨਕੇ ਪੁਰ ਮਨੋ ਏ ਭਾਂਤ ਆਵਤ ਬੁੱਧ ਬਾਜ ਸਾਜ ਦਏ ਤੇ ਜੇ ਪਾਈਐ ਨਹੀਂ ਪਾਰ ਦਿਓਸ ਦਿਓਸ ਬਢੈ ਲਗਿਓ ਰਣ ਧੀਰ ਰਾਮ ਅਵਤਾਰ ਸ਼ਾਸਤਰ ਸ਼ਾਸਤਰਨ ਕੀ ਸਵੈ ਬਿਦ ਦੀਨ ਤਾਏ ਸੁਧਾਰ ਅਸ਼ ਦਿਓਸਨ ਮੋ ਗਏ ਲੈ ਸਰਬ ਰਾਮ ਕੁਮਾਰ ਬਾਣ ਪਾਨ ਕਮਾਨ ਲੈ ਬਿਹਰੰਤ ਸਰਜੂ ਤੀਰ ਪੀਤ ਪੀਤ ਪਿਛੋਰ ਕਾਰਵ ਧੀਰ ਚਾਰੋਂ ਵੀਰ ਬੇਖ ਬੇਖ ਨਿਰਪਾਨ ਕੇ ਬਿਹਰੰਤ ਬਾਲਕ ਸੰਗ ਪਾਤ ਪਾਤਨ ਕੇ ਤਰੇ ਤਨ ਚੀਰ ਰੰਗ ਤਰੰਗ ਐਸ ਬਾਤ ਭਈ ਤੈ ਉਹ ਔਰ ਮਿੱਤਰ ਜਗ ਕੋ ਸੋ ਕਰਿਓ ਅਰੰਭਨ ਤੋਖ ਨਾਰਥ ਪਿਤਰ ਹੋਮ ਕੀ ਲੈ ਬਾਸਨਾ ਉਠ ਧਾਤ ਦੈ ਦੁਰੰਤ ਲੂਟ ਖਾਤ ਸਵੈ ਸਮਗਰੀ ਮਾਰ ਕੂਟ ਮਹੰਤ ਲੂਟ ਖਾਤ ਹਵਿਖਾ ਜੇ ਤਿਨ ਪੈ ਕਛੂ ਨਾ ਵਸਾਏ ਕਾਗ ਔਧੈ ਆਇਓ ਤਬ ਰੋਸ ਕੈ ਹੁਨ ਰਾਏ ਆਏ ਪੂਪਤ ਕਉ ਕਹਾ ਸੁਧ ਦੇਹੋ ਮੋ ਕੋ ਰਾਮ ਨਾਤਰ ਤੋ ਕੋ ਪਸਮ ਕਰ ਹਉ ਆਜ ਹੀ ਏ ਠਾਮ ਕੋਪ ਦੇਖ ਮਨੀਸ ਕਉ ਨਿਰਭੂਤ ਤਾ ਸੰਗ ਦੀਨ ਜਗ ਮੰਡਲ ਕਉ ਚਲਿਓ ਲੈ ਤਾਹੇ ਸੰਗ ਪ੍ਰਬੀਨ ਏਕ ਮਾਰਗ ਦੂਰ ਹੈ ਏਕ ਨੀਰ ਹੈ ਸੰਗਰਾਮ ਰਾਹ ਮਾਰਤ ਰਾਛਸੀ ਜੇ ਤਾਰ ਕਾ ਗਨ ਨਾਮ ਜਉਨ ਮਾਰਗ ਤੀਰ ਹੈ ਤੇ ਰਾਹ ਚਾਲੋ ਆਜ ਚਿਤ ਚਿੰਤ ਨਾ ਕੀਜੀਐ ਦਿਵ ਦੇਵ ਕੇ ਹੈ ਕਾਜ ਬਾੜ ਚਾਪੈ ਜਾਤ ਹੈ ਤਬ ਲੋ ਨਿਸਾਚਰਿਆਨ ਜਾਹੋਗੇ ਕਤ ਰਾਮ ਕਹੈ ਮਗ ਰੋਕਿਓ ਤਜ ਕਾਨ ਦੇਖ ਰਾਮ ਨਿਸਾਚਰੀ ਲੀਨ ਬਾਣ ਕਮਾਨ ਭਾਲ ਮਦ ਪ੍ਰਹਾਰਿਓ ਸੁਲਤਾਨ ਕਾਨ ਪ੍ਰਮਾਨ ਬਾਣ ਲਾਗਤ ਹੀ ਗਰੀਬ ਸੰਭਾਰ ਦੇਹ ਵਿਸਾਲ ਹਾ ਸ੍ਰੀ ਰੰਗਨਾਥ ਕੇ ਭਇਓ ਪਾਪਨੀ ਕੋ ਕਾਲ ਐਸ ਤਾਇ ਸੰਘਾਰ ਕੈ ਕਰ ਜਗ ਮੰਡਲ ਮੰਡ ਆਏਗੇ ਤਬ ਲੋਨ ਸਾਚਰ ਦੀ ਦੋਏ ਪ੍ਰਚੰਡ ਭਾਜ ਭਾਜ ਚਲੇ ਸਵੈ ਰਿ ਠਾੜ ਫੇ ਹਠੀ ਰਾਮ ਜੁਧ ਕ੍ਰੋਧ ਕਰਿਓ ਤਿਉ ਤੇ ਠੌਰ ਸੋ ਰਹਾ ਜਾਮ ਮਾਰ ਮਾਰ ਪੁਕਾਰ ਨਾਨਵ ਸ਼ਸਤਰ ਅਸਤਰ ਸੰਭਾਰ ਬਾਣ ਪਾਣ ਕਮਾਨ ਕਉ ਧਰ ਤਬਰ ਤਿਛ ਕੁਠਾਰ ਕੇਰ ਕੇਰ ਦਸੋ ਦਿਸਾ ਨੈ ਵੀਰ ਪਰਮਾਥ ਆਏ ਕਹਿ ਜੂਜੇ ਸਵੈ ਰਣ ਰਾਮ ਏਕਲ ਸਾਥ ਰਸਾਵਲ ਚੰਦ ਰਣੰਗ ਪੇਖ ਰਾਮੰਗ ਤੁਜੰਗ ਧਰਮ ਤਾਮੰ ਚਹੂੰ ਹੋਰ ਟੂਖੇ ਮੁਖੰ ਮਾਰ ਕੂਕੇ ਬੱਜੇ ਘੋਰ ਬਾਜੇ ਤੁਣੰਗ ਮੇਗ ਲਾਜੇ ਝੰਡਾ ਗੱਡ ਗਾੜੇ ਮੰਡੇ ਬੈਰ ਬਾੜੇ ਕੜੱਕੇ ਖਮਾਨੰ ਝੜੱਕੇ ਕਿਰਪਾਨੰ ਟਲਾ ਟੁਕ ਟਾਲੈ ਚਲੀ ਪੀਤ ਪਾਲੈ ਰਣੰਗ ਰੰਗ ਰਤੇ ਮਨੋ ਮਲ ਮੱਤੇ ਸਰੰਗ ਧਾਰ ਬਰਖੇ ਮਹਿ ਖਾਸ ਕਰਖੇ ਕਰੀ ਬਾਣ ਬਰਖਾ ਸੁਨੇ ਜੀਤ ਕਰਖਾ ਸੁਬਾਹੰ ਮਰੀ ਚੰਗ ਚਲੇ ਬਾਸ਼ਮੀ ਮੀਚੰ ਇਕੈ ਵਾਰ ਟੂਟੇ ਮਨੋ ਬਾਜ ਛੂਟੇ ਲਇਓ ਕੇਰ ਰਾਮੰ ਸਸੰਗ ਜੇਮ ਕਾਮੰ ਕਿਰਿਓ ਦੈਤ ਸੈਨੰਗ ਜਿਮ ਰੁਦਰ ਮੈਣੰ ਰੁਕੇ ਰਾਮ ਜੰਗੰ ਮਨੋ ਸਿੰਧ ਗੰਗੰ ਰਣੰਗ ਰਾਮ ਬੱਜੇ ਤੁਣੰ ਮੇਹ ਲੱਜੇ ਰੁਲੇ ਤਛ ਮੁਛੰ ਗਿਰੇ ਸੂਰ ਸਵਛੰ ਚਲੈ ਐਠ ਮੁਛੈ ਕਹਾ ਰਾਮ ਪੁਛੈ ਅਵੈ ਹਾਥ ਲਾਗੇ ਕਹਾ ਜਾਹੋ ਭਾਗੇ ਰਿਪੰਗ ਪੇਖ ਰਾਮੰ ਹਟਿਓ ਤਰਮ ਤਾਮੰ ਕਰੈ ਨੈਣ ਰਾਤੰ ਤੁਨਰ ਵੇਦ ਗਿਆਤੰ ਤਨੰ ਉਗਰ ਕਰਖਿਓ ਸਰੰਗ ਧਾਰ ਬਰਖਿਓ ਹਣੀ ਸੱਤਰ ਸੈਣੰ ਹਸੇ ਦੇਵ ਗੈਣੰ ਭਜੀ ਸਰਬ ਸੈਣੰ ਲਖੀ ਮਰੀਜ ਨੈਣੰ ਫਿਰਿਓ ਰੋਸ ਪ੍ਰੇਰਿਓ ਮਨੋ ਸਾਪ ਛੇੜਿਓ ਹਣਿਓ RAM ਬਾਣੰ ਕਰਿਓ ਸਿੰਧ ਪਿਆਣੰ ਤਜਿਓ ਰਾਜ ਦੇਸੰ ਲਇਓ ਜੋਗ ਭੇਸੰ ਸੋ ਬਸਤਰੰ ਉਤਾਰੇ ਭਗਵੇ ਬਸਤਰ ਧਾਰੇ ਬਸਿਓ ਲੰਕ ਬਾਗੰ ਪੁਨਰ ਦ੍ਰੋਹ ਤਿਆਗੰ ਸਰੋ ਸੰਗ ਸੁਬਾਹੰ ਚੜਿਓ ਲੈ ਸਿਪਾਹੰ ਠਟਿਓ ਹਾਣ ਜੁਧੰ ਭਇਓ ਨਾਦ ਉਧੰ ਸੁਭੰ ਸੈਣ ਸਾਜੀ ਤੁਰੇ ਤੁੰਦ ਤਾਜੀ ਗਜਾ ਜੂ ਗੱਜੇ ਤੁਣੰ ਮੇਘ ਲੱਜੇ ਟਕਾ ਟੁਕ ਢਾਲੰ ਸੁਭੀ ਪੀਤ ਲਾਲੰ ਗਹੇ ਸ਼ਸਤਰ ਉਠੇ ਸਰੰਗ ਧਾਰ ਬੁਠੇ ਬਹਿ ਅਗਨ ਅਸਤਰੰ ਛੁਟੇ ਸਰਬ ਸ਼ਸਤਰੰ ਰੰਗੇ ਸੋਣ ਐਸੇ ਚੜੇ ਵਿਆਹ ਜੈਸੇ ਕਣੇ ਕਾਏ ਘੂਮੇ ਮਦੀ ਜੈਸ ਝੂਮੇ ਗਹੇ ਬੀਰ ਐਸੇ ਫੁਲੇ ਫੂਲ ਜੈਸੇ ਹਨਿਓ ਦਾਨ ਵੇ ਸੰਗ ਭਇਓ ਆਪ ਭੇ ਸੰਗ ਬਜੇ ਘੋਰ ਬਾਜੇ ਤੁਣੰ ਅਬਰ ਲਾਜੇ ਰਥੀ ਨਾਗ ਕੂਟੇ ਫਿਰੈ ਬਾਜ ਛੂਟੇ ਭਇਓ ਜੁਧ ਪਾਰੀ ਛੁਟੀ ਰੁਦਰ ਤਾਰੀ ਬਜੇ ਘੰਟ ਭੇਰੀ ਡਹੇ ਡਾਮ ਡੇਰੀ ਰਣੰਕੇ ਨਿਸਾਨੰਕਣ ਛੇਕ ਕਾਣੰ ਤਹਾ ਤੂ ਤੋਪੰ ਟਕਾ ਟੂਕ ਟੋਪੰ ਕਟੇ ਚਰਮ ਵਰਮੰ ਪਲਿਓ ਛਤਰ ਧਰਮੰ ਭਇਓ ਧੁੰਦ ਜੁਧੰ ਭਰਿਓ ਰਾਮ ਕ੍ਰੁਧੰ ਕਟੀ ਦੁਸ਼ਟ ਬਾਹੰ ਸੰਘਾਰਿਓ ਸੁਵਾਹੰ ਤਰਸੇ ਦੈਤ ਪਾਜੇ ਰਣੰ ਰਾਮ ਗਾਜੇ ਭੂੰ ਭਾਰ ਉਤਾਰਿਓ ਰਖੀ ਸੰਗ ਉਵਾਰਿਓ ਸਭੈ ਸਾਧ ਹਰਖੇ ਭੈ ਜੀਤ ਕਰਖੇ ਕਰੈ ਦੇਵ ਅਰਚਾਰ ਰਹਿ ਬੇਦ ਚਰਚਾ ਭਇਓ ਜਗ ਪੂਰਨ ਗਏ ਪਾਪ ਦੂਰੰ ਸੁਰੰਗ ਸਰਬ ਹਰਖੇ ਤਨੰ ਧਾਰ ਬਰਖੇ ਇਤ ਸ੍ਰੀ ਵਿਚਿਤ੍ਰਨਾਟ ਗ੍ਰੰਥੇ ਰਾਮ ਅਵਤਾਰੇ ਕਥਾ ਸੁਭਾ ਮਰੀਜ ਬਧਾ ਜਗ ਸੰਪੂਰਨ ਕਰਨੰ ਸਮਾਪਤੰ